ਅਸ਼ਟਪਦੀ ਸੰਤ ਕੇ ਦੂਖਨ ਆਰਜਾ ਘਟੈ ਸੰਤ ਕੇ ਦੂਖਨ ਜਮ ਤੇ ਨਹੀਂ ਛੁਟੈ ਸੰਤ ਕੇ ਦੂਖਨ ਆਰਜਾ ਘਟੈ ਜੇ ਕੋਈ ਸੰਤ ਨੂੰ ਦੁੱਖ ਦੇਊਗਾ ਉਹਦੀ ਆਰਜਾ ਘਟ ਜਾਂਦੀ ਹੈ ਆਰਜਾ ਕਿਵੇਂ ਘਟਦੀ ਹੈ ਜੱਪਣ ਮਨ ਦੇ ਵਿੱਚ ਜਿਹੜਾ ਆਦਮੀ ਉਹਦੀ ਆਰਜਾ ਘਟ ਜਾਂਦੀ ਆਰਜਾ ਹੁੰਦੀ ਕੀ ਹੈ ਸਦ ਜੀਵਨ ਆਰਜਾ ਸਾਡੀ ਬਣਿਆ ਜੀਵਨ ਜਨ ਅਰਜਨ ਜਨ ਕੀ ਹੈ ਜੀਵਨ ਜੋਤ ਤਾਂ ਫਿਰ ਮਰਦੀ ਹੋਣੀ ਨਹੀਂ ਜੋ ਤਾਂ ਮਰਦੀ ਹੈ ਨਹੀਂ ਆਜੇ ਕਦੋਂ ਕਰੂ ਜਿੰਨਾ ਜਿਹੜੇ ਸੰਸਾਰ ਦਾ ਮਹਿਲਾ ਨਹੀਂ ਦੇਖਦਾ ਨਾ ਸੌਂ ਜਾਂਦਾ ਉਹਨਾਂ ਜਿਹੜਾ ਆਜੇ ਘਟ ਜਾਂਦੀ ਹੈ ਜੀ ਜਿੰਨਾ ਜਦ ਸੁੱਤਾ ਰਿਹਾ ਰਾਤ ਨੂੰ ਪਿੱਛੇ ਦੇਖੀ ਨਹੀਂ ਉਹਨੇ ਆ ਜਾ ਘਟ ਗਈ ਫਿਲਮ ਨੇ ਨੰਗੀ ਤੈਨੂੰ ਪਤਾ ਕੋਈ ਉਹ ਜੀਵਨ ਨਹੀਂ ਰਹਿੰਦਾ ਉਹ ਜੀਵਨ ਹੈ ਨਹੀਂ ਤੇ ਸੰਸਾਰ ਨਹੀਂ ਦੇਖਿਆ ਜਿੰਨਾ ਜਰ ਅਸੀਂ ਸੰਸਾਰ ਨਹੀਂ ਦੇਖਿਆ ਉਹ ਆਜਾ ਸਾਡੀ ਸੰਸਾਰੀ ਆਜਾ ਹੈ ਨਹੀਂ ਸੰਸਾਰ ਦੇ ਸਾਹਮਣੇ ਜਾ ਹੈ ਕਿਉਂਕਿ ਜਾ ਸੰਸਾਰ ਨਾਲ ਰਿਲੇਟਡ ਹੈ ਉਹ ਨਹੀਂ ਜਿੰਨਾ ਜਰ ਅਸੀਂ ਜਾਗਦੇ ਹਾਂ ਕਰਮ ਵਾਲੀ ਆਰਜਨ ਨੂੰ ਆਰਜਾ ਨਹੀਂ ਮੰਨਿਆ ਹੋਇਆ ਉਥੇ ਜਾਗਦਾ ਨਹੀਂ ਹੈ ਤੁਹਾਨੂੰ ਉਥੇ ਸਮਾਧੀ ਚ ਉਹਦੇ ਬਾਅਦ ਆਰਜਾ ਸ਼ੁਰੂ ਹੁੰਦੀ ਹੈ ਉਮਰ ਜਿੰਨਾ ਆਪਾਂ ਉਮਰ ਕਹਿੰਦੇ ਤੇ ਜਿੰਨਾ ਚਿਰ ਸੌਂ ਜਾਊਗਾ ਬੇਹੋਸ਼ੀ ਚਲਾ ਜਾਊਗਾ 10 ਸਾਲ ਕੀ ਆਰਜਾ ਹੈ ਉਹ ਨਹੀਂ ਹੈ ਜਿੰਨਾ ਜਦ ਸੁਣਦਾ ਜਿਹੜਾ ਜ਼ਿਆਦਾ ਸੁਣਦਾ ਉਹ ਜ਼ਿਆਦਾ ਉਹਦੀ ਉਹਦੀ ਘੱਟ ਉਮਰ ਭੋਗਦਾ ਸੰਸਾਰ 'ਚ ਘੱਟ ਜਿੰਨਾ ਚ ਥੋੜਾ ਜਿਹਾ ਦੇਖਦਾ ਜੇ ਫਰਜ਼ ਕੀਤਾ ਲੈਣ ਆਇਆ ਉਹ ਗਿਆਨ ਪੜਨ ਆਇਆ ਗੁਰਮਤਿ ਜਿੰਨੇ ਘੰਟੇ ਗੁਰਮਤਿ ਨੂੰ ਸਮਝਣ ਨੂੰ ਮਿਲੇ ਨੇ ਉਹੀ ਉਹਦੀ ਅਰਜ਼ ਹੈ ਜਿੰਨੇ ਘੰਟੇ ਉਹਨੂੰ ਗਿਆਨ ਲੈਣ ਨੂੰ ਘੱਟ ਮਿਲੇ ਨੇ ਉਹਦੀ ਉਹਦੀ ਅਰਜ਼ਾ ਕੱਢੀ ਸਾਹ ਚਾਹੇ ਉਹਨੇ 90 ਸਾਲ ਲਿਆ ਜੇ 50 ਸਾਲ ਸੁੱਤਾ ਰਿਹਾ ਤੇ ਆ ਜਾ 40 ਸਾਲ ਰਹਿ ਗਈ 40 ਸਾਲ ਤੋਂ ਨਾ ਗਾਂ ਕੀ ਸਿੱਖਿਆ ਕੀ ਖਟਿਆ ਕੀ ਗਵਾਇਆ 40 ਸਾਲ ਦਾ ਨਾ ਮੰਗੇ 60 ਸਾਲ ਦਾ 50 ਸਾਲ ਦਾ ਵਿਚੋ ਕੱਢਦੇ ਜੇ 50 ਸਾਲ ਛੁੱਟੀਆਂ ਵਾਰੀਆਂ ਨੇ ਕਿਸੇ ਨੇ ਜੇ ਮਹੀਨੇ 'ਚ ਕਿਸੇ ਨੇ 10 ਦਿਨ ਛੁੱਟੀਆਂ ਮਾਰੀਆਂ ਤਨਖਾਹ 20 ਦਿਨ ਦੀ ਮਿਲੀ ਜਾਂ ਉਹਨੂੰ ਸੋ ਉਹਨੇ ਉਹਦੀ ਨੌਕਰੀ ਕੱਢ ਗਈ ਆਰਜਾ ਕੱਢਾ ਬਹੁਤ ਹੀ ਕਿੱਡਾ ਸਵਾਲ ਹੈ ਇੱਕ ਪਾਸੇ ਹਮਾਰਾ ਇੱਕ ਪਾਸੇ ਆਰਜਾ ਕਰਦੀ ਹੈ ਮਦਰ ਮਰਦਾ ਜੀ ਫਿਰ ਆਰਜਾ ਦਾ ਮਤਲਬ ਆਰਜਾ ਤਾਂ ਕੀ ਮਤਲਬ ਹੈ ਅਮਰ ਹੈ ਨਹੀਂ ਅਮਰ ਵਿੱਚ ਤਾਂ ਆਰਜਾ ਹੁੰਦੀ ਹੋਣੀ ਆਰਜਾ ਹੀ ਫਿਰ ਉਹਨਾਂ ਜਿਹੜਾ ਜਿੰਨਾ ਜਲ ਜੰਮਣ ਵਾਲਾ ਹੈ ਆਰਜਾ ਹੁੰਦੀ ਹੋਈ ਜੰਮਣ ਆਰਜਾ ਸੁਪਨੇ ਦੀ ਜ਼ਿੰਦਗੀ ਨੂੰ ਆਰਜਾ ਕਹਿੰਦੇ ਨੇ ਜਿੰਨਾ ਜਿਹੜਾ ਜੀਵਨ ਦਾ ਸੁਪਨਾ ਦੇਖਿਆ ਨਾ ਇਹਨੇ ਦੇਖਦਾ ਉਹ ਆਰਜਾ ਦੀ ਜਦ ਸੌਂ ਦਾ ਸੁਪਨਾ ਦੇਖਦਾ ਨਹੀਂ ਉਹ ਆਰਜਾ ਘਟ ਜਾਂਦੀ ਹੈ ਜਿੰਨਾ ਜਿਹੜਾ ਦੁਨੀਆ ਦਾ ਤਮਾਸ਼ਾ ਦੇਖਦਾ ਜਗਤ ਤਮਾਸ਼ਾ ਉਹ ਨਾ ਚਲੇ ਆਰਜਾ ਦੀ ਸੰਤ ਕੇ ਦੁੱਖ ਨਾ ਆਰਜਾ ਕਰਜਾ ਕੱਟ ਆਰਜਾ ਕਰ ਇਹ ਦੁੱਖਨ ਨਾਲ ਆਰਜਾ ਕਿਵੇਂ ਉਹ ਵੀ ਸੰਤ ਦੇ ਨਾਲ ਜੁੜ ਕੇ ਸੰਤ ਦਾ ਵਿਰੋਧ ਕਰਕੇ ਦੁੱਖਣਾ ਵਿਰੋਧ ਕਰਕੇ ਜੇ ਸੰਤ ਦੀ ਸੇਵਾ ਕਰੇ ਤਾਂ ਇਹਦਾ ਇਹਦੀ ਜਿਹੜੀ ਹੈ ਨਾ ਆ ਚੇਤ ਚੇਤਨ ਹੋ ਜਾਂਦਾ ਜਾਗ ਪੈਂਦਾ ਜਿੰਨਾ ਚਿਰ ਇਹਨੇ ਆ ਕੇ ਗੁਰਮਤਿ ਦੀ ਕਮਾਈ ਕੀਤੀ ਹੈ ਉਹੀ ਯਾਰ ਜਲ ਇੱਥੇ ਲੱਗਣੀ ਬਾਕੀ ਦੂਈ ਵੀ ਬੇਕਾਰੇ ਚਲੀ ਗਈ ਉਹ ਵੀ ਗੋਲੀ ਉਹ ਜੂਏ ਜਾ ਲਿਆ ਕੁਝ ਜਨਮ ਜੂਏ 'ਚ ਵੀ ਹਾਰਦਾ ਹੈ ਜਿਹੜੀ ਆਰਜਾ ਦੇ ਕੋਲ ਆਈ 40 ਸਾਲ ਦੀ ਤੇ ਉਹ ਇੱਕ ਸਾਲ ਇਹਨੇ ਟੋਟਲ ਇੱਕ ਸਾਲ ਹੀ ਗੁਰਮਤਿ ਸਮਝੀ ਹੈ ਕੁੱਲ ਮਿਲਾ ਕੇ ਤਾਂ 40 ਸਾਲ ਉਹ ਵੀ ਜਨਮ ਜੂਏ ਚ ਹਰੇ ਉਹ 40 ਸਾਲ ਖਤਮ ਆ ਜੂਏ ਹਾਰ ਗਿਆ ਉਹ ਜੂਏ ਹਾਰ ਗਿਆ 60 ਸਾਲ ਜਿਹੜਾ ਸੌਂ ਲਿਆ ਉਹ ਘਟ ਗਈ ਕਿ ਜੂਆ ਖੇਡੇ ਹੀ ਉਹਨਾਂ ਦੇ ਜੂਆ ਵੀ ਖੇਡਿਆ ਨੇ ਘਾਟਾ ਤਾਂ ਪਾਇਆ ਨਹੀਂ ਪਰ ਆਰਜਾ ਫਜ਼ੂਲ ਚਲੀ ਨਾ ਕੋ ਖਟਿਆ ਨਾ ਕੋ ਗਵਾਇਆ ਆਰਜਾ ਘਟ ਗਿਆ ਮਤਲਬ ਇਹ ਜਿੰਨੇ ਸਾਲ ਦੇ ਵਿੱਚ ਜਿੰਨੇ ਇਹਨੇ ਟਾਈਮ ਜਿੰਨਾ ਪੀਰੀਅਡ ਤਾਂ ਕੋ ਖਟਿਆ ਨਾ ਗਵਾਇਆ ਉਹ ਆ ਆਜ਼ਾਦੀ ਬੇਕਾਰ ਗਈ ਘੜੀ ਸੁਤਾ ਰਿਹਾ ਉਹ ਜਿਹੜਾ ਸੋਹਣਾ ਹੀ ਮਰਨਾ ਹੋ ਗਿਆ ਸਾਹ ਉਹ ਵੀ ਸੋਹਣਾ ਹੀ ਮਰਨਾ ਹੋਰ ਕੀ ਹੈ ਉਹਦੇ ਉਹ ਆ ਜਾ ਘੜੀ ਫਿਰ ਕੋਈ ਆ ਜਾ ਕਰਦੀ ਜੇ ਸ਼ਬਦ ਵਿਚਾਰ ਨਹੀਂ ਕਰਦਾ ਜੇ ਸੰਤ ਦੀ ਗੱਲ ਅੰਦਰ ਆਤਮਾ ਦੀ ਗੱਲ ਨਹੀਂ ਸੁਣਦਾ ਤਾਂ ਇਹ ਸੰਤ ਦਾ ਨਿੰਦਕ ਹੈ ਸੰਤ ਦਾ ਦੁਖੀ ਹੈ ਸੰਤ ਨੂੰ ਦੁੱਖ ਦੇਣ ਵਾਲਾ ਹੈ ਸੰਤ ਨੂੰ ਸੁੱਖ ਨਹੀਂ ਇਹਦੇ ਮਿਲਦਾ ਸੰਤ ਕੇ ਦੁੱਖ ਨਾ ਸੰਤ ਦੀ ਖੁਰਾਕ ਕੀ ਹੈ ਅਸਲ ਬ੍ਰਹਮ ਗਿਆਨੀ ਬ੍ਰਹਮ ਸੰਤ ਜੀ ਸੰਤ ਬ੍ਰਹਮ ਉਹਦਾ ਭੋਜਨ ਗਿਆਨ ਕੋ ਗਿਆ ਨਹੀਂ ਹੈ ਉਹਦਾ ਭੋਜਨ ਗਿਆਨ ਜੇ ਉਹਨੂੰ ਭੋਜਨ ਨਹੀਂ ਦਿੱਤਾ ਨੇ ਸਾਰਾ ਜ਼ਿੰਦਗੀ ਤੋਂ ਦੁੱਖ ਦਿੱਤਾ ਉਹ ਤਾਂ ਭੁੱਖਾ ਮਾਰੇ ਉਹ ਉਹਦਾ ਫਿਕਰ ਚ ਰਿਹਾ ਭੁੱਖੇ ਮਾਰਨ ਦੇਣ ਨਾਲ ਵੱਡਾ ਦੁੱਖ ਨਹੀਂ ਹਾਂ ਭੁੱਖਾ ਵੀ ਨੂੰ ਮਾਰ ਦੇਣਾ ਨਾ ਭੁੱਖਾ ਰੱਖਣ ਵਾਲੇ ਤਾਂ ਵੱਡਾ ਦੁੱਖ ਨਹੀਂ ਕਿਸੇ ਵਾਸਤੇ ਭੁੱਖਾ ਹੀ ਮਾਰਿਆ ਸਾਰੀ ਜ਼ਿੰਦਗੀ ਉਸ ਨੂੰ ਤੇ ਭੁੱਖਾ ਮਾਰਿਆ ਤੇ ਦੁੱਖੇ ਦਿੱਤਾ ਉਹਨੂੰ ਕਿਹੜਾ ਦਿੱਤਾ ਜਿਹੜੀ ਗੱਲ ਦੇ ਵਿੱਚ ਸੰਤ ਨੇ ਸੁਖ ਮਹਿਸੂਸ ਕੀਤਾ ਹੋਵੇ ਅੰਦਰ ਉਹਨੇ ਗਾਲ ਜਾਂ ਤੁਹਾਡੀ ਜੈ ਠੀਕ ਹੈ ਜਿਨਾ ਜਿਹੜੀ ਜਿਹੜੀ ਗੱਲ ਤੇ ਅੰਦਰ ਨੇ ਦੁੱਖ ਬਣਿਆ ਉਹਦੇ ਨਾਲ ਆ ਜਾ ਸਕਦਾ ਉਹ ਸਰਾਫਿਆ ਗਿਆ ਉਹਦੇ ਉਹਦਾ ਕਾਰਨ ਕਿ ਚੇਤਨ ਹੋਇਆ ਹੀ ਨਹੀਂ ਗੁਰਮਤ ਵਾਲੇ ਪਾਸੇ ਗਿਆ ਹੀ ਨਹੀਂ ਦੂਏ ਪਾਸੇ ਗਿਆ ਉਹ ਅਰਜਤ ਜੇ ਤਾਂ ਗੁਰਮਾਲੇ ਗੁਰਮਤ ਵਾਲੇ ਪਾਸੇ ਗਿਆ ਉਥੋਂ ਤਾਂ ਉਹਨੂੰ ਗਿਆਨ ਮਿਲਿਆ ਖੁਰਾਕ ਮਿਲੀ ਉਹ ਤਾਂ ਖੁਸ਼ ਹੋਇਆ ਜੇ ਉਹ ਚੇਤਾ ਹੀ ਨਹੀਂ ਕੀਤਾ ਸਾਰੀ ਜ਼ਿੰਦਗੀ ਐਵੇਂ ਚਲੀ ਗਈ ਫਿਰ ਉਹ ਪਛਤਾਊਗਾ ਦਾ ਮੂੜਿਆ ਮਨ ਨੂੰ ਨਹੀਂ ਕਿਹਾ ਹੋਇਆ ਪਛਤਾਊਗਾ ਅੰਦਰ ਲਈ ਜਿਹਦਾ ਮਨ ਉਹਨੇ ਆਪਣੇ ਮਨ ਨੂੰ ਕਾਬੂ 'ਚ ਰੱਖ ਕੇ ਇੱਧਰ ਲਾਇਆ ਹੀ ਮਨ ਬੁੱਧੀ ਕਸੂਰ ਉਸੇ ਦਾ ਸੰਤ ਦਾ ਵੀ ਹੈ ਸੱਤ ਕੇ ਦੁੱਖ ਰਾਜਾ ਕਰੇ ਸੱਤ ਨੂੰ ਚਿੰਤਾ ਵੀ ਮਰੇ ਦੇ ਬਾਅਦ ਕੀ ਹੋਊ ਕਿੱਥੇ ਜਾਵਾਂਗੇ ਚਿੰਤਾ ਤਾਂ ਉਹਦੇ ਅੰਦਰ ਚਿੰਤਾ ਹੀ ਦੁੱਖ ਹੁੰਦੀ ਹੈ ਜਲਦੀ ਚਿੰਤਾ ਮੁੱਕੀ ਨਹੀਂ ਭਰਮ ਪੈ ਗਿਆ ਦੀ ਉਹ ਸੰਤ ਦਾ ਦੁੱਖ ਨਹੀਂ ਆਰਜਾ ਜਾ ਕਰ ਹਾਂਜੀ ਸੰਤ ਕੇ ਨੂੰ ਆਰਜਾ ਘਟਾ ਸੰਤ ਕੇ ਨੂੰ ਜੰਮਦੇ ਨਹੀਂ ਛੁੱਟੇ ਸੰਤ ਕੇ ਦੁਖਨ ਜਮਤੇ ਨਹੀਂ ਜੰਮ ਜਮਤੇ ਕਿਵੇਂ ਛੁਟੂ ਜਮਤੇ ਤਾਂ ਛੁਟੂ ਜੇ ਉਹਦੀ ਸੇਵਾ ਕਰੂ ਸੇਵਾ ਨਾਲ ਹੀ ਛੁਟਕਾਰਾ ਤਾਂ ਸਤਗੁਰ ਕੀ ਸੇਵਾ ਸਫਲ ਹੈ ਸਫਲ ਹੈ ਦੇਖੋ ਕਰੇ ਜਿਤਵਾ ਸਫਲਤਾ ਤਾਂ ਸੇਵਾ ਨਾਲ ਸੀ ਉਹਨੇ ਕੀਤਾ ਦੁੱਖ ਦਿੱਤਾ ਦੁੱਖ ਤੇ ਉਹਦੇ ਨਾਲ ਕੀ ਮਿਲੂ ਪਤਾ ਨਹੀਂ ਮਿਲੂ ਸਜ਼ਾ ਜਾ ਘਟਾ ਹਾਂਜੀ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੇ ਪਾਏ ਸੰਤ ਕੇ ਦੁਖਨ ਸੁਖ ਸਭ ਜਾਏ ਜਿਹੜਾ ਸੁੱਖ ਨੇ ਨਾ ਸਾਰੇ ਸੁੱਖ ਚਲੇ ਜਾਂਦੇ ਹੁਣ ਪੋਰਾ ਪੋਰਾ ਸੁਭਾ ਨੂੰ ਭਜਿਆ ਫਿਰਦਾ ਛੋਟੇ ਛੋਟਿਆਂ ਨੂੰ ਸਾਰੇ ਸੁੱਖ ਚਲੇ ਜਾਂਦੇ ਨੇ ਕਿ ਸੁਖ ਸਾਗਰੇ ਗੋਆ ਬੈਠੇ ਸੁਖ ਸਾਗਰ ਦਾ ਨਿਵਾਸ ਹੈ ਗੋਆ ਬੈਠਿਆ ਭਵ ਸਾਗਰ ਤੇ ਰਹਿ ਗਿਆ ਭਾਵ ਸਾਗਰ ਤੇ ਰਹੂ ਭਾਵ ਸਾਗਰ ਸੁਖ ਨਹੀਂ ਹੁੰਦਾ ਸੁਖ ਸਭ ਜਾਏ ਗੁਣ ਅੰਦਰੋਂ ਚਲੇ ਗਏ ਤਾਂ ਸੁਖ ਸਾਗਰ ਖਤਮ ਹੋ ਗਿਆ ਔਗਣਾਂ ਦੇ ਵਿੱਚ ਸੁਖ ਨਹੀਂ ਹੁੰਦਾ ਔਗਣਾਂ ਚਿੰਤਾ ਹੁੰਦੀ ਹੈ ਗੁਣ ਗਵਾਲੇ ਹਰ ਵਿਸਰ ਤੇਰੇ ਗੁਣ ਸਾਰੇ ਅੰਦਰ ਗੁਣੇ ਗਲ ਗਏ ਗੁਣ ਰੋਣ ਦੀ ਚਿੰਤਾ ਹੈ ਗੁਣ ਗਲਣ ਦੀ ਚਿੰਤਾ ਹੈ ਚਿੰਤਾ ਸੋ ਕਿੱਥੇ ਸੰਤ ਕੇ ਦੁੱਖ ਨਰਕ ਵਿੱਚ ਪਾਏ ਚਿੰਤਾ ਹੀ ਦੁੱਖਾ ਤੈ ਦੁੱਖਾ ਸੰਤ ਕੇ ਦੁੱਖ ਨਰਕ ਵਿੱਚ ਪਾਏ ਇਹਦਾ ਮਤਲਬ ਥੱਲੇ ਚਲੀ ਜਾਊਗੀ ਬੁੱਧੀ ਜਾਂ ਥੱਲੇ ਚਲਾ ਜਾ ਭਜਿਆ ਲੋਭ ਦੇ ਮਗਰ ਗੁਣ ਵਾਲੇ ਜਿੰਨੇ ਗੁਣ ਗਲ ਗਏ ਉਹਨਾਂ ਘਾਟਾ ਪੈ ਗਿਆ ਜੇਕਰ ਉਹਨਾਂ ਵੱਧ ਗਿਆ ਜਿੰਨਾ ਘਾਟਾ ਪੈ ਗਿਆ ਉਹਦੀ ਜਿੰਨਾ ਵੱਧ ਗਿਆ ਫਿਰ ਵੱਧ ਗਿਆ ਮਾਇਆ ਨਾਲ ਫਿਕਰ ਕਿਉਂ ਵੱਧਦਾ ਮਾਇਆ ਹੋਣੀ ਹੈ ਫਿਕਰ ਵੱਧਦਾ ਕਿਉਂ ਵੱਧਦਾ ਅਸਲ ਗੁਣ ਗਵਾ ਕੇ ਮਾਇਆ ਆਈ ਹੈ ਲੋਭ ਹਾਵੀ ਹੋਇਆ ਸੰਤੋਖ ਘਟਿਆ ਉਹਦੀ ਜਿੱਤ ਸੰਤੋਖ ਸਤ ਸੰਤੋਖ ਦਾ ਘਟ ਉਹਦੀ ਕੀਮਤ ਤੇ ਮਾਇਆ ਆਈ ਹੈ ਲੋਭ ਤਕੜਾ ਹੋਇਆ ਮਜ਼ਬੂਤ ਹੋਇਆ ਸੰਤੋਖ ਕਮਜ਼ੋਰ ਹੋਇਆ ਤੇ ਚਿੰਤਾ ਤਾਂ ਰਹਿਣੀ ਹੋਈ ਦੁਸ਼ਮਣ ਵਧਿਆ ਸੱਜਣ ਕਮਜ਼ੋਰ ਹੋਇਆ ਤੇ ਚਿੰਤਾ ਤਾਂ ਰਹਿਣੀ ਹੋਈ ਦੁਸ਼ਮਣ ਤਕੜੇ ਕੀਤੇ ਨੇ ਕਰ ਰਹੇ ਆ ਉਹ ਤਕੜਾ ਲੋਭ ਤਕੜਾ ਗ੍ਰੋਥ ਤਕੜਾ ਸੁਕਾਰ ਤਕੜਾ ਕਾਮਨਾਵਾਂ ਬੇਕਾਬੂ ਇੱਛਾਵਾਂ ਬੇਕਾਬੂ ਚਿੰਤਾ ਦਾ ਰਣੀ ਹੋਈ ਇਹ ਤਾਂ ਉਕੜਨਾ ਸਾਰੀ ਦੁਸ਼ਮਣ ਤਕੜੇ ਨੇ ਸੱਜਣ ਕੋਈ ਹੈ ਹੋਰ ਤੇ ਜਿਹਦੇ ਦੁਸ਼ਮਣ ਜ਼ਿਆਦਾ ਹੋਣ ਸੱਜਣ ਹੋਣ ਆਪਾ ਦੂਏ ਮੁਲਕ ਜਾ ਕੇ ਕਿਉਂ ਨਹੀਂ ਬਸਦੇ ਦੂਜੀ ਜਗ੍ਹਾ ਕਿਉਂ ਨਹੀਂ ਬਸਦੇ ਉੱਥੇ ਆਪਣਾ ਕੌਣ ਹੈ ਜਿੱਥੇ ਆਪਣਾ ਨਹੀਂ ਕੋਈ ਹੁੰਦਾ ਉੱਥੇ ਤਾਂ ਬਸੀਦਾਰੀ ਜਾ ਕੇ ਉੱਥੇ ਹੀ ਰਹੇਗਾ ਸਭ ਨੂੰ ਆਪਣਾ ਬਣਾ ਕੇ ਜਿਹੜਾ ਸਭ ਨੂੰ ਆਪਣਾ ਬਣਾਉਂਦਾ ਉਹ ਸੁਖੀ ਹੈ ਜਿਹੜਾ ਦੁਸ਼ਮਣ ਪੈਦਾ ਕਰਦਾ ਸੁਖੀ ਹੁੰਦਾ ਹੀ ਨਹੀਂ ਇਸ ਕਰਕੇ ਭਗਤਾਂ ਨੇ ਸਭ ਕੋ ਬੀਤ ਹਮ ਆਪਣ ਹਮ ਸਭ ਹੋ ਕੇ ਆ ਜੁਰੀ ਵਰਤੀ ਹੈ ਐਵੇਂ ਨਹੀਂ ਵਸਤੀ ਲੋਕਾਂ ਨੂੰ ਕੀ ਪਤਾ ਗੁਰਬਾਣੀ ਕੀ ਲਿਖਿਆ ਇਹਦਾ ਸਦਾ ਹੀ ਨੇ ਤਾਂ ਇਹਦਾ ਮੂਰਖੰਦ ਕੋਰ ਕਹਿੰਦੇ ਗੁਰਬਾਣੀ ਚੋਰ ਹਰਾਮ ਖੋਰ ਜੀ ਉਹ ਸੱਜਣ ਬਣਾਉਣ ਦੀ ਗੱਲ ਕਰਦੇ ਨੇ ਸਾਰਿਆਂ ਨੂੰ ਉਹ ਸੱਜਣ ਬਣਾਉਣ ਦੀ ਗੱਲ ਗੱਲ ਕਰਦੇ ਨੇ ਇਹ ਦੁਸ਼ਮਣ ਪੈਦਾ ਕਰਦੇ ਨੇ ਇਹਨਾਂ ਦੇ ਨਾਰੇ ਇਹ ਹੈ ਜਿਹੜਾ ਜਿਹਨਾਂ ਇਹ ਦੁਸ਼ਮਣ ਹੋ ਜਵੇ ਜਿਹੜਾ ਨਹੀਂ ਉਹ ਵੀ ਹੋ ਜਵੇ ਉਹ ਵੀ ਸ਼ੱਕ ਕਰੇ ਨਾ ਤੇ ਹਾਂ ਸੰਤ ਕੇ ਦੁੱਖਣ ਸੁੱਖ ਸਭ ਜਾਏ ਸੰਤ ਕੇ ਦੁੱਖ ਨਰਕ ਮੇ ਪਾਏ ਸੰਤ ਕੇ ਦੁੱਖਣ ਸੁੱਖ ਸਭ ਜਾਏ ਸੰਤ ਦੇ ਦੁੱਖਾਂ ਨਾਲ ਕਿੰਨਾ ਕੁਝ ਹੋ ਜਾਂਦਾ ਸਾਰੇ ਹੀ ਪਹਿਲਾਂ ਕਢਾਉਣ ਸੁਖ ਸਭ ਜਾਏ ਸੰਤ ਕੇ ਦੁੱਖ ਨਰਕ ਮੇ ਪਾਏ ਸੰਤ ਕੇ ਦੁੱਖ ਨਰਕ ਮੇ ਪਾਏ ਉਹ ਸੰਤਾਂ ਦੀ ਸੇਵਾ ਕਰਦੇ ਨੇ ਦੁੱਖ ਕਿਥੋਂ ਆ ਗਏ ਸਾਡੇ ਕੋਲ ਦੁੱਖਾਂ ਕਿਨੇ ਪਾਤੇ ਸੰਤ ਨੂੰ ਦੁੱਖ ਦਾ ਸੀ ਦੇ ਨਹੀਂ ਰਹੇ ਤੇ ਕਿਸੇ ਨੂੰ ਬਾਹਰ ਦੁੱਖ ਕਿਥੋਂ ਆ ਸਾਡੇ ਕੋਲ ਅਸੀਂ ਕਹਿੰਦੇ ਦੁਖੀ ਹਾਂ ਦੂਏ ਪਾਸੇ ਨੂੰ ਪਲਟਾ ਮਾਰ ਕੇ ਪੜਨਾ ਇਹਨੂੰ ਸੰਸਾਰ ਦੇ ਲੋਕ ਦੁਖੀ ਕਿਉਂ ਨੇ ਸੰਤਾਂ ਦੀ ਛੱਡ ਜਿਹਨੇ ਸੇਵਾ ਕਰਦੇ ਨੇ ਇਹ ਤਾਂ ਸੋ ਦੁਖੀ ਕਰਦੇ ਨੇ ਸੰਤਾਂ ਨੂੰ ਦੁਖੀ ਕਰਨ ਨਾਲ ਦੁੱਖ ਹੋਣੇ ਚਾਹੀਦੇ ਨੇ ਅਸਲ ਦੀ ਅਸਲੀ ਸੰਤਾਂ ਨੂੰ ਦੁਖੀ ਕਰ ਰਹੇ ਹੋ ਨਕਲੀ ਸੰਤਾਂ ਦੀ ਸੇਵਾ ਕਰ ਰਹੇ ਹੋ ਤਾਂ ਦੁਖੀ ਨੇ ਅਸਲੀ ਸੰਤ ਢੋਲਿਆ ਨਹੀਂ ਕੋਈ ਨਕਲੀਆਂ ਦੇ ਕਹੇ ਚੜੇ ਹੋਏ ਨੇ ਉਹ ਇਹਨਾਂ ਨੂੰ ਬਲੈਕਮੇਲ ਕਰਦੇ ਨੇ ਤਾਂ ਦੁਖੀ ਨੇ ਜੋ ਗੁਰਮਤ ਦੇ ਵਿਰੋਧੀ ਨੇ ਸੰਤ ਉਹਨਾਂ ਨੂੰ ਸੰਤ ਮੰਨ ਲਿਓ ਠੱਗਾਂ ਨੂੰ ਸੰਤ ਮੰਨ ਲਿਓ ਬਨਾਰਸਿਆ ਉਹਨਾਂ ਦੀ ਸੇਵਾ ਕਰਦੇ ਨੇ ਉਹਨਾਂ ਦੀ ਵਡਿਆਈ ਕਰਦੇ ਦੁਖੀ ਤਾਂ ਹੋਣਾ ਹੀ ਆ ਫਿਰ ਅਸਲੀ ਸੰਤ ਦੁਖੀ ਨੇ ਨਾ ਤੋਂ ਲੋਕਾਂ ਤੋਂ ਅਸਲੀ ਸੰਤ ਨਾਲ ਤਾਂ ਇਹਨਾਂ ਦਾ ਮੇਲੇ ਨਹੀਂ ਭਗਤਾਂ ਤੇ ਸਾਰੀਆਂ ਇਹਨਾਂ ਦਾ ਕਦੇ ਜੋੜ ਹੀ ਨਹੀਂ ਆਇਆ ਉਹਨਾਂ ਨਾਲ ਜਿਹਨਾਂ ਨਾਲ ਇਹਨਾਂ ਦਾ ਜੋੜ ਆਇਆ ਸੰਸਾਰੀਆਂ ਦੇ ਉਹ ਸੰਤ ਨਕਲੀ ਨੇ ਅਸਲੀ ਹੋ ਹੀ ਨਹੀਂ ਸਕਦੇ ਜਿਹੜੇ ਸੰਤ ਦਾ ਸੰਸਾਰੀਆਂ ਨਾਲ ਜੋੜ ਹੈ ਉਹ ਸੰਤ ਹੁੰਦਾ ਹੀ ਨਹੀਂ ਹੋ ਹੀ ਨਹੀਂ ਸਕਦਾ ਗੁਰਬਾਣੀ ਨਹੀਂ ਮੰਨਦੀ ਗੁਰਬਾਣੀ ਮੰਨਦੀ ਹੈ ਭਗਤਾਂ ਤੇ ਸਾਰੀਆਂ ਜੋੜ ਕੇ ਦੇਣਾ ਆਇਆ ਜੇ ਜੋੜ ਬਣਾ ਲੋਗੇ ਦੁਨੀਆ ਦੇ ਨਾਲ ਉਹ ਸੰਤ ਨਹੀਂ ਹੋ ਸਕਦਾ ਸੰਤ ਹੁੰਦਾ ਹੀ ਇਸ ਕਰਕੇ ਗੁਰੂਆਂ ਮਗਰ ਭਗਤਾਂ ਮਗਰ ਭੀੜ ਲੱਗੀ ਹੋਈ ਨਹੀਂ ਨਾ ਉਹਨਾਂ ਨੇ ਲਾਈ ਲਾ ਲੈਂਦੇ ਲੱਗ ਜਾਂਦੀ ਜੇ ਆਪਣਾ ਜਿਹੜਾ ਸੀ ਪੈਂਤਰ ਉਹ ਛੱਡ ਦਿੰਦੇ ਸਤ ਸੰਤੋਖ ਦੇ ਪੈਂਤਰੇ ਤੋਂ ਬਾਹਰ ਆ ਜਾਂਦੇ ਸਤ ਸੰਤੋਖ ਨੂੰ ਤਿਆਗ ਦਿੰਦੇ ਫਿਰ ਭੀੜ ਮਗਰ ਲੱਗ ਜਾਂਦੀ ਉਹ ਸੀ ਪੰਡਤ ਨਾ ਤਿਆਗੀ ਕਬੀਰ ਕਹਿ ਰਿਹਾ ਇਹੀ ਗੱਲ ਜੇ ਮਾਰਗ ਪੰਡਤ ਗਏ ਪਾਛੇ ਬੜੀ ਭੀੜ ਪੰਡਤ ਨੇ ਲਾਉਣੀ ਸੀ ਭੀੜ ਪੰਡਤ ਨੇ ਬਾਟੇ ਬਾੜਦੀ ਗੁਰਮਤਿ ਹੀ ਬਦਲ ਲਈ ਰਸਤਾ ਹੀ ਬਾੜ ਲਿਆ ਹੋਰ ਬਣਾ ਲਿਆ ਇੱਕ ਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਉਹ ਕਹਿੰਦਾ ਮੈਂ ਚੜਾ ਮੇਰੇ ਮਨ ਕੋਈ ਵੀ ਨਹੀਂ ਆਉਂਦਾ ਹਮਰੇ ਖੋਜ ਪਰੋ ਮਤ ਕੋਈ ਕਬੀਰ ਕਹਿੰਦਾ ਨਹੀਂ ਨਾ ਪਉ ਸਾਡੇ ਮਗਰ ਕੋਈ ਜੋ ਮੈਂ ਖੋਜਿਆ ਕਬੀਰ ਨੇ ਵੀ ਖੋਜਿਆ ਸੀ ਕਬੀਰ ਕਹਿੰਦਾ ਹਮਾਰੇ ਹਮਰੇ ਖੋਜ ਪਰੋ ਮਤ ਕੋਈ ਕਬੀਰ ਨੇ ਕੀ ਲੈਣਾ ਜੇ ਖੋਜ ਦੇ ਮਗਰ ਪੈ ਵੀ ਜਾਊ ਕੋਈ ਨਹੀਂ ਪਊ ਪਊਗਾ ਆਪਣੇ ਫਾਇਦੇ ਨੂੰ ਨਾ ਪਊਗਾ ਆਪਣੇ ਨੁਕਸਾਨ ਨੂੰ ਕਬੀਰ ਦਾ ਕੀ ਸਿਰ ਤੱਕੀ ਅਸਰ ਅੱਡ ਖੋਜ ਦਿੱਤੀ ਕਬੀਰ ਨੇ ਅੱਡ ਖੋਜ ਦਿੱਤੀ ਖਰੀ ਖੋਜ ਦਿੱਤੀ ਉਸ ਵੇਲੇ ਤਾਂ ਹੀ ਮੰਨਿਆ ਗੁਰਨਾਮ ਦਾ ਖੋਜੀ ਉਪਜਾਂ ਬਾਦੀ ਬਿਨਸਾ ਹਰ ਹਰ ਗੁਰ ਕਰਤਾਰਾ ਜਨ ਤੇ ਖੋਜੀਆਂ ਨੂੰ ਮਿਲਦਾ ਉਹ ਪਿੰਦੇ ਹੀ ਖੋਜੀ ਨੇ ਜਨ ਪਦਾਰਥ ਖੋਜੀ ਨੂੰ ਮਿਲਦਾ ਆ ਜਿਹੜੇ ਬਾਦੀ ਨਾਲ ਦੂਏ ਪੜਤ ਇਹ ਜਿਹੜਾ ਪਹਿਲਾ ਗਿਆਨ ਹੁੰਦਾ ਉਹ ਵੀ ਨਾਸ ਹੋ ਜਾਂਦਾ ਇਹਦਾ ਜਨਮ ਜੂਏ ਹਰ ਕੇ ਜਾਂਦੇ ਨੇ ਨਰਕੀ ਜੀ ਬਣ ਕੇ ਜਾਂਦੇ ਨੇ ਹਾਂਜੀ ਸੰਤ ਕੇ ਦੁੱਖਨ ਮਤ ਹੋਏ ਮਲੀਨ ਸੰਤ ਕੇ ਨੂੰ ਸੋਭਾ ਦੇ ਹੀ ਸੰਤ ਕੇ ਦੁੱਖਨ ਮਤ ਹੋਏ ਮਲੀਨ ਸੰਤ ਨੂੰ ਦੁੱਖ ਦੇ ਨਾਲ ਮਤ ਮਲੀਨ ਹੋ ਜਾਂਦੀ ਹੈ ਔਰ ਸੰਤ ਕੇ ਦੁੱਖਨ ਸੋਭਾ ਦੇ ਹੀ ਸੋਭਾ ਦੇ ਹੀ ਸੰਤ ਨੂੰ ਦੁੱਖ ਦੇਣ ਵਾਲੇ ਦੀ ਸੋਭਾ ਨਸ਼ਟ ਹੋ ਜਾਂਦੀ ਹੈ ਸੋਭਾ ਨਹੀਂ ਰਹਿੰਦੀ ਉਹਦੀ ਕਿੱਥੇ ਇੱਥੇ ਨਹੀਂ ਦਰਗਾਹ 'ਚ ਇੱਥੇ ਜੋ ਮਰਜ਼ੀ ਹੋਵੇ ਬਾਅਦ ਇੱਥੇ ਵੀ ਨਹੀਂ ਰਹਿੰਦੀ ਦੁੱਖ ਦੇਣ ਵੇਲੇ ਚਾਹੇ ਹੋਵੇ ਬਾਅਦ ਇੱਥੇ ਵੀ ਨਹੀਂ ਰਹਿੰਦੀ ਸੋਭਾ ਤੇ ਹੀ ਪਿੱਛੋਂ ਹੋ ਜਾਂਦਾ ਜਿਨ੍ਹਾਂ ਨੇ ਉਸ ਵੇਲੇ ਜ਼ੁਲਮ ਕੀਤੇ ਨੇ ਭਗਤਾਂ ਤੇ ਅੱਜ ਕੋਈ ਵੀ ਨਹੀਂ ਚੰਗਾ ਸਮਝਦਾ ਉਹਨੂੰ ਉਸ ਵੇਲੇ ਚਾਹੇ ਸਮਝਦੇ ਹੋਣ ਅੱਜ ਬੁਰੇ ਸਮਝਦੇ ਅੱਜ ਚੰਦੂ ਦੇ ਕੋਲ ਕਿਹੜਾ ਹਾਂਜੀ ਸੰਤ ਕੇ ਹਦੇ ਕੋ ਰੱਖੇ ਨਾ ਕੋਏ ਸੰਤ ਕੇ ਹਦੇ ਕੋ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਸ਼ਟ ਹੋਏ ਸੰਤ ਕੇ ਦੁਖਨ ਥਾਨ ਪ੍ਰਸ਼ਟ ਹੋਏ ਭ੍ਰਿਸ਼ਟ ਹੋਏ ਸੰਤ ਕੇ ਦੁੱਖ ਦੇ ਨਾਲ ਤਾਂ ਸੰਤ ਦੇ ਦੁੱਖ ਨਾਲ ਤਾਂ ਜਿਹੜਾ ਸੰਤ ਨੂੰ ਦੁੱਖ ਦਿੰਦਾ ਹੈ ਉਹਦਾ ਤਾਂ ਹਿਰਦਾ ਹੀ ਪ੍ਰਸ਼ਟ ਹੋ ਜਾਂਦਾ ਹੈ ਜਿਹਨੂੰ ਸੰਤ ਸਰਾਫ ਦੇ ਬਿਨਾ ਫਤਾ ਹੁੰਦਾ ਫਤਿਆ ਕਰ ਦੇਣਾ ਉਹਦੀ ਆਪਣੇ ਨੂੰ ਜਾ ਕੇ ਤੋੜ ਕੇ ਪਰੇ ਮਾਰਨਾ ਆਪਣੇ ਮਨ ਚੋਂ ਭੁਲਾ ਦੇਣਾ ਬਸ ਜਿਹਨੂੰ ਮਨੋਂ ਵਿਸਾਰ ਦੇਵੇ ਉਮਰ ਕੇ ਕਿਸੇ ਦੀ ਹੱਤਿਆ ਕਰਨ ਨਾਲੋਂ ਉਹਨੂੰ ਮਨ ਚੋਂ ਵਿਸਾਰ ਦੇਣਾ ਇਹ ਹੱਤਿਆ ਜ਼ਿਆਦਾ ਖਤਰਨਾਕ ਹੈ ਮਨ ਚੋਂ ਵਿਸਾਰ ਸੋ ਮਨੋਂ ਵਿਸਾਰ ਸੰਤ ਕੇ ਹੱਦ ਕੋ ਮਨੋਂ ਵਿਸਾਰ ਤਾਂ ਮਰ ਗਿਆ ਜਿਹਨੂੰ ਸੱਤ ਨੇ ਮਨੋਂ ਵਿਸਾਰਤਾ ਨਾ ਸੱਚਖੰਡ ਦੇ ਉਹ ਮਰ ਗਿਆ ਸੰਤ ਕੇ ਹੱਥੇ ਕੋ ਰੱਖੇ ਨਾ ਕੋਈ ਕੋਈ ਨਹੀਂ ਰੱਖਦਾ ਉਹਨੂੰ ਕੋਈ ਨਹੀਂ ਬਚਾਉਂਦਾ ਹਾਂ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕੇ ਦੁਖਨ ਤਾਂ ਥਾਨ ਭ੍ਰਸ਼ਟ ਹੋ ਜਾਂਦਾ ਜਿੱਥੇ ਸੰਤ ਰਹਿੰਦਾ ਉਹ ਜਗ੍ਹਾ ਨੂੰ ਨਹੀਂ ਕੋਈ ਚੰਗਾ ਸਮਝਦਾ ਲਾਲ ਕਲੇ ਜੁੱਲੂ ਬੋਲਦੇ ਨੇ ਬੋਲਦੇ ਨਾ ਅਸੀਂ ਨਹੀਂ ਗੁਰਦੁਆਰੇ ਚਾਂਦਨੀ ਚੌਕ ਰੌਣਕਾਂ ਨੇ ਸਥਾਨ ਪ੍ਰਸਤ ਹੋਏ ਉੱਥੇ ਤਾਂ ਜਾ ਕੇ ਕੋਈ ਬਿਹਤਰ ਹੈ ਜੀ ਉੱਥੇ ਤਾਂ ਰੌਣਕ ਨਹੀਂ ਹੋ ਸਕਦੀ ਰਹਿ ਹੋ ਜਾਂਦਾ ਥਾ ਉੱਥੇ ਕੋਈ ਜਾਣਾ ਵੀ ਕੋਈ ਪਸੰਦ ਨਹੀਂ ਕਰਦਾ ਉਹਦਾ ਨਾਂ ਲੈਣਾ ਵੀ ਕੋਈ ਪਸੰਦ ਨਹੀਂ ਕਰਦਾ ਹਾਂ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸਤ ਸੰਗ ਨਿੰਦਕ ਵੀ ਤਰੇ ਦੇਖੋ ਸੰਤ ਵੈਸੇ ਕਿਰਪਾਲੂ ਹੁੰਦਾ ਸੁਭਾ ਕਰਦੇ ਗੁੱਸਾ ਨਹੀਂ ਕਰਦਾ ਕਿਰਪਾ ਜੇ ਕਰੇ ਜੇ ਭੁੱਲ ਬਖਸ਼ਾਲਵੇ ਸੰਤ ਕਿਰਪਾ ਕਰ ਸਕਦਾ ਕਹਿਣਾ ਮਤਲਬ ਹੈ ਸੰਤ ਕਿਰਪਾਲ ਕਿਰਪਾ ਜੇ ਕਰੇ ਸੰਤ ਕਿਰਪਾਲ ਕਿਰਪਾ ਜੇ ਕਰੇ ਜੇ ਸੰਤ ਕਿਰਪਾਲ ਕਿਰਪਾ ਕਰ ਦਵੇ ਸੰਤ ਨੇ ਕਿਰਪਾਲੂ ਨੂੰ ਜਵੇ ਨਾਨਕ ਸੰਤ ਸੰਤ ਨਿੰਦਕ ਵੀ ਤਰੇ ਨਿੰਦਕ ਵੀ ਨਿੰਦਕ ਜਿਹੜਾ ਹੈ ਸਭ ਤੋਂ ਗੁਨਾਹਗਾਰ ਨਿੰਦਕ ਹੈ ਨਿੰਦਕ ਹੁੰਦਾ ਸੰਤ ਦਾ ਵਿਰੋਧ ਕਰਨ ਵਾਲਾ ਸੰਤ ਦੇ ਉਪਦੇਸ਼ ਵਿੱਚ ਈਨ ਮੇਖ ਕੱਢਣ ਵਾਲਾ ਜਿਵੇਂ ਗੁਰਬਾਣੀ ਦੇ ਈਨ ਮੇਖ ਕੱਢਦੇ ਨੇ ਦੂਏ ਜਿਹੜੇ ਕੱਢਦੇ ਰਹੇ ਨੇ ਹੁਣ ਤੱਕ ਪਿੱਛੇ ਪੈਰਲਲ ਜਿਹੜੇ ਚੱਲਦੇ ਸੀ ਧੀਰ ਮਲੀਏ ਰਾਮ ਰਹੀਏ ਇਹ ਸਭ ਬੀਣਾ ਪਸੰਦ ਇਹਨਾਂ ਦਾ ਤਾਂ ਹੀ ਕਿਹਾ ਸੀ ਤੁਸੀਂ ਮੇਲ ਨਹੀਂ ਰੱਖਣਾ ਇਹ ਸੰਤ ਤੇ ਨਿੰਦਕ ਸੀ ਖਾਲਸੇ ਗੁਰਮਤਿ ਰਾਹ ਨੂੰ ਵਿਗਾੜ ਕੇ ਜਾਣਬੁੱਝ ਕੇ ਵਿਗਾੜ ਕੇ ਪ੍ਰਚਾਰ ਕਰਦੇ ਸੀ ਉਹ ਇਹਨਾਂ ਦਾ ਵਿਗਾੜਿਆ ਹੋਇਆ ਅੱਜ ਸਾਡੇ ਕੋਲ ਪ੍ਰਚਾਰ ਹੈ ਇਹ ਨੰਦਕ ਵੀ ਕਰ ਸਕਦਾ ਹੈ ਸੰਤ ਦੇ ਸੰਕਟ ਵਿੱਚ ਪਰ ਜੇ ਸੁਧਰ ਜਵੇ ਨਾਨਕ ਸੰਤ ਸੰਗ ਜ਼ਿੰਦਗੀ ਵੀ ਸੰਤ ਕਿਰਪਾਲ ਕਿਰਪਾ ਜੇ ਕਰਾ ਨਾਨਕ ਸਤ ਸੰਗ ਨਿੰਦਕ ਭੀਤਰ ਜੇ ਸੰਤ ਦੇ ਉਹ ਸ਼ਰਨ ਆ ਜਵੇ ਸੰਤੋ ਤੇ ਕਿਰਪਾਲ ਕਿਰਪਾ ਹੋ- ਹੋ ਜਵੇ ਉਹਦੀ ਤਾਂ ਉਹ ਤਰ ਸਕਦਾ ਉਹ ਵੀ ਨਿੰਦਕ ਵੀ ਨਹੀਂ ਵੈਸੇ ਨਿੰਦਕ ਦਾ दारू ਹਾਂ ਨਿੰਦਕ ਦਾ दारू ਨਹੀਂ ਹੈ दारू ਕੀ ਹੁੰਦਾ ਹੈ? दारू ਕੀ ਹੁੰਦਾ ਦੁੱਖ दारू ਆ ਸੰਸਾਰ 'ਚ ਇਹ ਜੋ दारू ਬਣਾਇਆ ਦੁੱਖ दारू ਨਿੰਦਕ ਨੂੰ ਦੁੱਖ दारू दारू ਨਹੀਂ ਬਣਦਾ ਨਿੰਦਕ ਦਾ ਦੁੱਖ ਨੂੰ ਬੁਰਾ ਸਮਝਦਾ दारू ਨਹੀਂ ਤਾਂ ਹੀ ਬਣਦਾ ਗੱਲ ਬਣਦਾ ਹਾਂ। ਉਹ ਦੁੱਖ ਵੇਲੇ ਇਹ ਨਹੀਂ ਕਹਿੰਦਾ ਮੈਂ ਆ ਬੁਰਾ ਕੀਤਾ ਸੀ ਮੈਨੂੰ ਤਾਂ ਦੁੱਖ ਮਿਲਿਆ ਮੈਂ ਸੁਧਰ ਜਾਗਾ ਉਹਦੇ ਦੁੱਖ ਮੰਨ ਲਓ ਫਿਰ ਫਿਰ ਸੁਧਰ ਜੂ ਪਛਤਾਵਾ ਕਰ ਲਓ ਜੇ ਦੁੱਖ ਨੂੰ ਮੰਨ ਲਵੇ ਵੀ ਮੈਨੂੰ ਤਾਂ ਫਲਾਨੀ ਗੱਲ ਦੀ ਸਜ਼ਾ ਮਿਲਦੀ ਹੈ ਗਾਹ ਨੂੰ ਸੁਧਰ ਜਵੇ ਉਹ ਇਹ ਗੱਲ ਮੰਨਦਾ ਨਹੀਂ ਇਹ ਪਾਸੇ ਆਉਂਦਾ ਨਹੀਂ ਦੇਖੋ ਤੇ ਚੱਲਣਾ ਫਿਰ ਉਹਨੇ ਕਿੱਥੋਂ ਸੰਤ ਕਿਰਪਾਲ ਕਿਰਪਾ ਜੇ ਕਰੇ ਸੰਤ ਨੂੰ ਇਹ ਗੱਲ ਸਮਝਾ ਦਿੰਦਾ ਵੀ ਆ ਤੈਨੂੰ ਦੁੱਖ ਤਾਂ ਆਇਆ ਤੂੰ ਆ ਕੀਤਾ ਸੀ ਇਹੀ ਗੱਲ ਤੇ ਬੇਸ ਕਰਾਂ ਕਰਾਂ ਸਾਰੀ ਦਾ ਬੇਸ ਹੈ ਆ ਭਗਤੀ ਸੰਤ ਕਿਰਪਾਲ ਕੇ ਕੁਰਾਨ ਦੇ ਵਿੱਚ ਇਹ ਆ ਵੀ ਤੁਸੀਂ ਆ ਤੁਹਾਨੂੰ ਕਿਹਾ ਸੀ ਕੱਲ ਨੂੰ ਪਹਿਲੀ ਕਿਤਾਬ ਦੇ ਵਿੱਚ ਅੱਲਾ ਨੇ ਜੋ ਭੇਜੀ ਸੀ ਕਿਤਾਬ ਤੁਹਾਡੇ ਬਾਅਦ ਤੁਸੀਂ ਉਹ ਗੱਲਾਂ ਨਹੀਂ ਬਣੀਆਂ ਤੁਸੀਂ ਉਹ ਮੈਂ ਨਹੀਂ ਚੱਲੇ ਇਸ ਕਰਕੇ ਤੁਹਾਡੇ ਤੇ ਮਾਰ ਗਈ ਹੁਣ ਜੇ ਚੱਲੋਗੇ ਤਾਂ ਗਾਹਾਂ ਨੂੰ ਬਚੂਗੀ ਮਾਰ ਤੁਹਾਡੇ ਦਿਲ ਸਿੱਧੇ ਆ ਜਾਣਗੇ ਆ ਬੇਸ ਆ ਸਾਰਾ ਕੁਰਾਨ ਦਾ ਇਹੀ ਕਿਰਪਾਲ ਕਿਰਪਾ ਜੇ ਕਰੇ ਸੰਤ ਕਿਰਪਾਲ ਕਿਰਪਾ ਜੇ ਕਰੇ ਇਹ ਕੁਰਾਨ ਦੇ ਰਾਹੀਂ ਕਿਰਪਾ ਉਹ ਸੰਤ ਨੇ ਕਿਰਪਾ ਕੀਤੀ ਉਹਨਾਂ ਤੇ ਜਿਨ੍ਹਾਂ ਨੇ ਉਹ ਮੰਨ ਲਿਆ ਉਹਨਾਂ ਦੀ ਅਵਸਥਾ ਬਣ ਗਈ ਜਿਹੜੇ ਕੁਰਾਨ ਦੀ ਗੱਲ ਨੂੰ ਮੰਨਦੇ ਨੇ ਉਹ ਸੰਤ ਬਣ ਜਾਂਦੇ ਨੇ ਤਰ ਜਾਂਦੇ ਨੇ